ہوش کرو اے مسلمانوں تاڈے نال کی بیتی ہے ہوش کرو اے مسلمانوں تاڈے نال کی بیتی ہے اج یہودیاں تے عیسائیاں رل کے سازش کیتی ہے اج یہودیاں تے عیسائیاں رل کے سازش کیتی ہے بے شرمی دی حد مکائی کول شرم چے پیتی ہے نقدی لعنت امریکہ تے اسرائیل دا بٹے منہ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ نپ کہنا خمری کا نو تپ کہا خمری کا دہشت گرد نے دہشت گردی دا دہشت گرد نے دہشت گردی سازش لے کے کفر دلش کر آیا ہے زور زور دی دل دا بوا غیرت نے کھڑکایا ہے ایاشی نو چھڑ دے مسلم کر لے توبہ تو نپ کے کمری امریکہ نو ت ਨੱਪ ਕੇ ਰੱਖ ਅਮਰੀਕਾ ਨੂੰ ਜਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਦੁਸ਼ਮਣ ਦੇ ਹਥਿਆਰਾਂ ਨੂੰ ਹੁਣ ਖੁੰਡਾ ਕਰਕੇ ਛੱਡਣਾ ਏ ਦੁਸ਼ਮਣ ਦੇ ਹਥਿਆਰਾਂ ਨੂੰ ਹੁਣ ਖੁੰਡਾ ਕਰਕੇ ਛੱਡਣਾ ਏ ਵੱਢ ਕੇ ਪੂੰਛਲ ਹੱਥ ਫੜਾਣੀ ਲੁੰਡਾ ਕਰਕੇ ਛੱਡਣਾ ਏ ਵੱਢ ਕੇ ਪੂੰਛਲ ਹੱਥ ਫੜਾਣੀ ਲੁੰਡਾ ਕਰਕੇ ਛੱਡਣਾ ਏ ਲੱਖ ਅਮਰੀਕਾਨ ਵੀ ਗੁੰਡਾ ਟੁੰਡਾ ਕਰਕੇ ਛੱਡਣਾ ਏ ਕਾਫਰ ਨੂੰ ਹੁਣ ਕੰਨ ਫੜਾ ਕੇ ਭੰਗ ਦਵਾਣੀ ਕੁਕੜ ਕੁੜੂ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨਦੇ ਐ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਹਾਥੀਆਂ ਨੂੰ ਮਰਵਾ ਸਕਦਾ ਏ ਸੋਨਾ ਅੱਬਾ ਬੀਲਾ ਤੋਂ ਹਾਥੀਆਂ ਨੂੰ ਮਰਵਾ ਸਕਦਾ ਏ ਸੋਨਾ ਅੱਬਾ ਬੀਲਾ ਤੋਂ ਡਰਨਾ ਛੱਡੋ ਸਾਲਾਰੋ ਅਮਰੀਕਾ ਇਸਰਾਈਲਾਂ ਤੋਂ ਡਰਨਾ ਛੱਡੋ ਸਾਲਾਰੋ ਅਮਰੀਕਾ ਇਸਰਾਇਲਾਂ ਤੋਂ ਕਾਫਰ ਲਾਸ਼ੇ ਬਚ ਨਹੀਂ ਸਕਦੇ ਹੁਣ ਕਾਵਾਂ ਤੇ ਚੀਲਾ ਤੋਂ ਮਰ ਕੇ ਮਿੱਟੀ ਹੋ ਜਾਵਣਗੇ ਰੋਂਦੇ ਐਟਮ ਬੰਬਾਂ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਐਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਕਦੋਂ ਤਈ ਮੱਕਾਰ ਸ਼ਿਕਾਰੀ ਆਪਣਾ ਜਾਲ ਵਿਛਾਵਣਗੇ ਕਦੋਂ ਤਈ ਮੱਕਾਰ ਸ਼ਿਕਾਰੀ ਆਪਣਾ ਜਾਲ ਵਿਛਾਵਣਗੇ ਕਦੋਂ ਤਈ ਸ਼ੈਤਾਨੀ ਚੇਲੇ ਆਪਣਾ ਕੰਮ ਵਿਖਾਵਣਗੇ ਕਦੋਂ ਤਈ ਸ਼ੈਤਾਨੀ ਚੇਲੇ ਆਪਣਾ ਕੰਮ ਵਿਖਾਵਣਗੇ ਸਾਨੂੰ ਆਪਸ ਵਿੱਚ ਲੜਾ ਕੇ ਆਪੇ ਜਸ਼ਨ ਮਨਾਵਣਗੇ ਰੱਬ ਦਾ ਨਾਂ ਜੇ ਤੇ ਲਾ ਦੇ ਬੇਸ਼ਰਮੀ ਦੀ ਐਨਕ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਰੂਸ ਨੂੰ ਜਿਵੇਂ ਅਫਗਾਨਾ ਨੇ ਸੂਰ ਬਣਾ ਕੇ ਕਢਿਆ ਏ ਰੂਸ ਨੂੰ ਜਿਵੇਂ ਅਫਗਾਨਾ ਨੇ ਸੂਰ ਬਣਾ ਕੇ ਕੱਢਿਆ ਏ ਮਾਸਕੋ ਦੇ ਸ਼ੈਤਾਨਾ ਵਾਲਾ ਪੱਠਾ ਬਾਕੇ ਛੜਿਆ ਏ ਮਾਸਕੋ ਦੇ ਸ਼ੈਤਾਨਾ ਵਾਲਾ ਪੱਠਾ ਬਾਕੇ ਛੜਿਆ ਏ ਕੈਮੋਨਿਜ਼ਮ ਨੂੰ ਦਫਨਾ ਕੇ ਦੀਨ ਦਾ ਝੰਡਾ ਗੱਡਿਆ ਏ ਭਿੱਜ ਦਿਓ ਹੁਣ ਅਮਰੀਕਾ ਨੂੰ ਭਿੱਜੀ ਜਾਂਦੀ ਜੀਵੇ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਐਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਕੁਫਰ ਦੇ ਹਰ ਮਨਸੂਬੇ ਨੂੰ ਮਿੱਟੀ 'ਚ ਮਿਲਾ ਕੇ ਛੱਡਾਂਗੇ ਕੁਫਰ ਦੇ ਹਰ ਮਨਸੂਬੇ ਨੂੰ ਮਿੱਟੀ 'ਚ ਮਿਲਾ ਕੇ ਛੱਡਾਂਗੇ ਦੁਨੀਆ ਉੱਤੋਂ ਬਾਤਲ ਦੀ ਕੂਵਤ ਨੂੰ ਮਿਟਾ ਕੇ ਛੱਡਾਂਗੇ ਦੁਨੀਆ ਉੱਤੋਂ ਬਾਤਲ ਦੀ ਬਗੂਵਤ ਨੂੰ ਮਿਟਾ ਕੇ ਛੱਡਾਂਗੇ ਕਾਲੀ ਕਮਲੀ ਵਾਲੇ ਦਾ ਪਰਚਮ ਲਹਿਰਾ ਕੇ ਛੱਡਾਂਗੇ ਮੌਤ ਮੋਲੋਂ ਡਰ ਨਹੀਂ ਸਕਦੇ ਦੀਨ ਦਿਲ ਲਾ ਦੇ ਮਜਨੂ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਸ਼ੇਰ ਤੇ ਚੀਤੇ ਕਸ਼ਮੀਰੀ ਹਿੰਦੂ ਦੀ ਖਾਲ ਉਤਾਰਨਗੇ ਸ਼ੇਰ ਤੇ ਚੀਤੇ ਕਸ਼ਮੀਰੀ ਹਿੰਦੂ ਦੀ ਖਾਲ ਉਤਾਰਨਗੇ ਬਾਬਰੀ ਮਸਜਿਦ ਟਾਵਣ ਵਾਲੇ ਦੋਜ਼ਖ ਵੱਲ ਪਧਾਰਨਗੇ ਬਾਬਰੀ ਮਸਜਿਦ ਟਾਵਣ ਵਾਲੇ ਦੋਜ਼ਖ ਵੱਲ ਪਧਾਰਨਗੇ ਪੰਡਤ ਹੋਰੀ ਪਾਗਲ ਹੋ ਕੇ ਦੇ ਕੰਨ ਨੂੰ ਟਕਰਾ ਮਾਰਨਗੇ ਪੂਰੀ ਦੁਨੀਆ ਵਿੱਚ ਮੁਜਾਹਿਦ ਭਾਲਗੇ ਆਪਣੀ ਮੰਜ਼ਿਲ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਗ ਜਵਾਨਾ ਮੁਸਲਮਾਨਾ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਦੋਂ ਵੀ ਮੁਸਲਿਮ ਆਪਸ ਅੰਦਰ ਖੇਰੂ ਖੇਰੂ ਹੁੰਦਾ ਏ ਜਦੋਂ ਵੀ ਮੁਸਲਿਮ ਆਪਸ ਅੰਦਰ ਖੇਰੂ ਖੇਰੂ ਹੁੰਦਾ ਏ ملت دی بربادی دا او دو منصوبہ ہوندا اے ملت دی بربادی دا او دو منصوبہ ہوندا اے کی دسا افضال میرا دل خون دے ہنجور ہوندا اے مولا سانو ایک بنا دے کفر دی کر بربادی نو نپ کے رکھ امریکہ نو تو نپ کے رکھ امریکہ نو جاگ جوانا مسلمانا پن دے اے دی آکڑ تو نپ کے رکھ امریکہ نو تو نپ کے رکھ امریکہ نو ਜਾਗ ਜਵਾਨਾ ਮੁਸਲਮਾਨਾ ਦੇ ਦੀ ਆਖਣ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਦੇ ਦੀ ਆਖਣ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਦੇ ਦੀ ਆਖਣ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਦੇ ਦੀ ਆਖਣ ਤੂੰ